ਤੇ ਸਦਕੇ ਨਾ ਆਸ਼ੀਰਵਾਦ ਦਿੱਤਾ ਤੇ ਨਾ ਇਹ ਬਚਨ ਕੀਤਾ ਲੋ ਲੋਕੀ ਕਹਿੰਦੇ ਜੀ ਹਨੂਮਾਨ ਦਾ ਵਿਆਹ ਨਹੀਂ ਹੁੰਦਾ ਮੈਂ ਆਪਣਾ ਹਨੂਮਾਨ ਵਿਆਹ ਤੇ ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਦੇ ਬਚਨ ਤੋਂ ਮੇਰਾ ਕਹਿਣ ਦਾ ਭਾਵ ਮਾਈਓ ਬੀਬੀਓ ਤੁਸੀਂ ਪ੍ਰਸੰਗ ਯਾਦ ਬਾਅਦ ਚ ਕਰਿਓ ਮਗਰ ਤੁਸੀਂ ਅੱਜ ਤੋਂ ਇਹ ਪੜਨ ਕਰੋ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਵਾਂਗੇ ਤੁਸੀਂ ਸਿਖਾਓਗੀਆਂ ਪਿਤਾ ਦੀ ਡਿਊਟੀ ਬਾ ਪਿਤਾ ਦੇ ਵਾਸਤੇ ਕੀ ਡਿਊਟੀ ਹੈ ਤੇ ਪਿਤਾ ਵੀ ਜੇ ਬਾਹਰੋਂ ਆਏ ਨੂੰ ਨੂੰ ਡੈਡੀ ਉਹ ਸਤਿਗੁਰੂ ਜੀ ਨੇ ਇੱਕ ਦਿਨ ਬਚਨ ਕੀਤਾ ਕਹਿੰਦੇ ਮੈਂ ਕਿ ਜਦੋਂ ਕਹਿੰਦੇ ਹੋ ਗਿਆ ਤੇ ਉਹ ਰੇਸ਼ਮ ਸਿੰਘ ਸੂਬਾ ਉਹਦੇ ਘਰ ਮੈਂ 2 2.5 ਮਹੀਨੇ ਰਿਹਾ ਪਿਛਲੇ ਸਾਲ ਤੇ ਉਹ ਆਪਣੇ ਮਾਤਾ ਨੂੰ ਮਾਤਾ ਜੀ ਤੇ ਪਿਤਾ ਨੂੰ ਪਿਤਾ ਜੀ ਕਰਕੇ ਬੁਲਾਉਂਦੇ ਤੇ ਕਹਿੰਦੇ ਮੈਨੂੰ ਅਚੰਭਾ ਹੋਇਆ ਉਹ ਇੱਥੇ ਟ੍ਰਾਂਟੋ ਨਾ ਕਿ ਇੱਥੇ ਤਾਂ ਡੈਡੀ ਮੰਮੀ ਹੋਣਾ ਸੀ ਵੀ ਮਾਤਾ ਪਿਤਾ ਵਾਲੇ ਕੌਣ ਆ ਗਏ ਤਾਂ ਇਸ ਤੇ ਤੁਸੀਂ ਇਸ ਚੀਜ਼ ਨੂੰ ਇਹਨਾਂ ਦਿਨਾਂ ਨੂੰ ਮਨਾਉਣ ਦੀ ਬਜਾਏ ਜ਼ਿਆਦਾ ਤੁਸੀਂ ਇਹ ਮਿਹਨਤ ਇਹ ਕਰੋ ਕਿ ਅਸੀਂ ਬੱਚਿਆਂ ਨੂੰ ਪਹਿਲੇ ਨੰਬਰ ਤੇ ਪੰਜਾਬੀ ਬੋਲੀ ਸਿਖਾਵਾਂਗੀਆਂ ਤੇ ਫਿਰ ਆਪਣੀ ਗੁਰਮਤ ਸਾਨੂੰ ਪਿਤਾ ਨੇ ਨਹੀਂ ਪੜਾਇਆ ਮਾਤਾ ਨੇ ਪੜਾਇਆ ਅਸੀਂ ਪਾਠੀ ਹੋਏ ਤੁਸੀਂ ਮੇਰੇ ਅਰਗੀ ਦੀ ਇੱਜ਼ਤ ਕਰਦੇ ਹੋ ਇਹ ਸਾਰੀ ਕਿਰਪਾ ਇਹ ਸਾਰਾ ਸ੍ਰੇ ਮੇਰੀ ਮਾਤਾ ਨੂੰ ਜਾਂਦਾ ਜਿਨ੍ਹਾਂ ਨੇ ਮੈਨੂੰ ਪਿਤਾ ਦਾ ਫੇ ਕੀ ਡਿਊਟੀ ਅਸੀਂ ਮੰਡੀ ਗਏ ਉੱਥੇ ਪਹਾੜ 'ਚ ਗਏ ਉੱਥੇ ਇਹ ਗੱਲ ਹੈ ਸਨ 1940 ਦੀ ਰਮਾਇਣ ਸਾਨੂੰ ਮਿਲ ਗਈ ਹਿੰਦੀ ਦੀ ਉਹ ਪਹਾੜੀਏ ਦੇ ਘਰੋਂ ਹੀ ਉਹ ਸ਼ੌਕ ਸੀਗਾ ਉਹ ਪੜ੍ਹਨੀ ਬਾਪੂ ਹੁਣਾਂ ਨੇ ਦੇਖ ਲਿਆ ਉਹ ਕਹਿੰਦੇ ਨਹੀਂ ਪੜ੍ਹਨੀ ਪੜੋ ਤੇ ਗੁਰਬਾਣੀ ਤੇ ਭਜਨ ਕਰੋ ਮਾਲਾ ਨਾ ਤੇ ਜਾਂ ਗੁਰਬਾਣੀ ਪੜੋ ਅਸੀਂ ਉਹ ਬਾਹਰ ਝਾੜੀਆਂ ਚ ਲੁਕੋ ਕੇ ਰੱਖੀ ਪ੍ਰੇਮ ਸਾਗਰ ਹਿੰਦੀ ਦਾ ਲਲੂ ਲਾਲ ਪੰਡਤ ਦਾ ਤੇ ਇਹ ਸ੍ਰੀ ਤੁਲਸੀ ਰਾਮਾਇਣ ਇਹ ਸਾਨੂੰ ਪੜਨ ਦਾ ਹੁਕਮ ਨਾ ਸੀ ਤੇ ਕਿੰਨੀ ਡਿਊਟੀ ਰੱਖੀ ਦੀਵਾਨ ਲੱਗਾ ਮੰਡੀ ਜਥੇਦਾਰ ਇੱਕ ਇਥੋਂ ਇੰਡੀਆ ਤੋਂ ਆਪਣੇ ਪੰਜਾਬ ਵੱਲੋਂ ਗਿਆ ਬੜਾ ਤਕੜਾ ਸੀ ਉਹਨੇ ਵਿੱਚ ਮੀਰਾਬਾਈ ਦਾ ਨਾਂ ਕੀ ਪ੍ਰਮਾਣ ਦੇਤਾ ਬਾਪੂ ਜੀ ਨੇ ਸਾਨੂੰ ਚੌਹਾਂ ਭਰਾਵਾਂ ਨੂੰ ਇਸ਼ਾਰਾ ਕੀਤਾ ਵੀ ਕੱਚੀ ਬਾਣੀ ਨਹੀਂ ਸੁਣਨੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਉਥੋਂ ਉਠਾ ਕੇ ਲੈ ਇਹ ਸਾਡੇ ਪਿਤਾ ਦੀ ਡਿਊਟੀ ਸੀ ਕਿ ਸਾਨੂੰ ਨਾ ਤੇ ਦੂਸਰਿਆਂ ਬੱਚਿਆਂ 'ਚ ਖੇਲਣ ਦਿੱਤਾ ਤੇ ਨਾ ਹੀ ਕੁਝ ਕਰਨ ਦਿੱਤਾ ਤੇ ਗੁਰਬਾਣੀ ਦੀ ਸਿੱਖਿਆ ਦਿੱਤੀ ਆਪਾਂ ਗੁਰਬਾਣੀ ਦੇ ਉੱਤੇ ਸ਼ਬਦ ਪੜ੍ਹ ਕੇ ਫਿਕੇਵਾ ਮੰਗਦੇ ਪੂਰਾ ਕਰਕੇ ਬਈ ਗਾਵੋ ਸਚੀ ਬਾਣੀ ਆਵੋ ਸਿੱਖ ਸਤਗੁਰ ਕੀ ਪਿਆਰੀ كل ਸੋ ਗੁਰਮੁਖੋ ਇਹ ਬਾਣੀ ਜਿਹੜੀ ਮੈਂ ਜਿਹਦਾ ਬਾਣੀ ਤੇ ਕਿਤੇ ਮਿਸ਼ਰੀ ਦਾ ਪਹਾੜ ਹੈ ਇਹਨੂੰ ਮਿਸ਼ਰੀ ਦੇ ਪਹਾੜ ਨੂੰ ਕੀੜੀ ਕਿਸੇ ਪਾਸੋਂ ਵੀ ਦੰਦੀ ਮਾਰੇਗੀ ਮਿੱਠਾ ਹੋਏਗਾ ਇਸ ਤੇ ਮੈਂ ਸ਼ਬਦ ਲਿਆ ਸੀ ਉਹ ਜਿਹੜੇ ਰਹਿ ਰਾਸ ਪੜਦੇ ਸੀ ਸਤਿਗੁਰੂ ਰਾਮ ਸਿੰਘ ਜੀ ਨੇ ਮੈਂ ਦੋ 3 ਮਿੰਟਾਂ ਨੂੰ ਸਮਾਪਤੀ ਕਰ ਦਿਆਂਗਾ ਸਤਿਗੁਰੂ ਰਾਮ ਸਿੰਘ ਜੀ ਨੇ ਬੱਚੇ ਰਾਗ ਵਿਦਿਆ ਸਿੱਖਦੇ ਆ ਸਤਿਗੁਰੂ ਜਗਜੀਤ ਸਿੰਘ ਦੀ ਬਖਸ਼ਿਸ਼ ਹੈ ਬੜੀ ਕਿਰਪਾ ਹੈ ਪਰ ਗੁਰੂ ਰਾਮ ਸਿੰਘ ਜੀ ਨੇ ਇੱਕ ਸਾਨੂੰ ਉਦੋਂ ਵੀ ਉੱਪਰ ਦੀ ਹੁਕਮ ਦਿੱਤਾ ਆ ਜਿਹੜਾ ਕਿ ਸਾਨੂੰ ਭੁੱਲ ਚੁੱਕਾ ਹੈ ਸਤਿਗੁਰੂ ਜੀ ਕਹਿੰਦੇ ਪਿਛਲੀ ਰਾਤ ਉੱਠ ਕੇ ਗੜਵਾ ਜਾਏ ਕਰ ਮਦਾਨੇ ਹੋਏ ਆਉਣਾ ਤੇ ਦੋ ਵਾਰੀ ਗੜਵਾ ਮਾਂਜਣਾ ਮਦਾਨ ਬਸਰ ਲਾ ਕੇ ਜਾਣਾ ਦਾਤਨ ਕਰਨੀ ਫੇਰ ਇਸ਼ਨਾਨ ਕਰਨਾ ਬਾਣੀ ਪੜਨੀ ਜੇ ਨਾ ਕੰਠ ਹੋਵੇ ਤਾਂ ਕੰਠ ਕਰ ਲੈਣੀ ਸਰਬ ਮਾਈ ਬੀਬੀ ਨੇ ਸਰਬ ਜਪ ਜਾਪ ਦੋਹਾਂ ਦੇ ਹਜ਼ਾਰੇ ਕੰਠ ਕਰਨੇ ਰਹਿ ਰਾਸ ਆਰਤੀ ਸੋਲਾ ਇਤਨੀ ਤਾਂ ਕੰਠ ਕਰਨੀ ਜ਼ਰੂਰੀ ਕੱਲ ਪ੍ਰਧਾਨ ਜੀ ਉਹ ਟਾਈਮ ਦੀ ਤੰਗੀ ਕਰਕੇ ਉਹਨਾਂ ਹੁਕਮਨਾਮਾ ਨਹੀਂ ਸੁਣਾਇਆ ਉਹ ਹੁਕਮਨਾਮਿਆਂ ਦੇ ਵਿੱਚ ਕੋਈ ਹੁਕਮਨਾਮਾ ਹੀ ਹੋਏਗਾ ਜਿਹਦੇ ਵਿੱਚ ਗੁਰਬਾਣੀ ਬਾਣੀ ਕੰਠ ਕਰਨ ਦਾ ਹੁਕਮ ਨਾ ਹੋਏਗਾ ਸਾਰਿਆਂ ਹੁਕਮਨਾਮਿਆਂ 'ਚ ਸਤਿਗੁਰੂ ਰਾਮ ਸਿੰਘ ਦਾ ਹੁਕਮ ਸਾਨੂੰ ਤਗੀਦੀ ਬਾਣੀ ਕੰਠ ਕਰਨ ਦਾ ਸਤਿਗੁਰੂ ਜਗਜੀਤ ਸਿੰਘ ਦੀ ਬਖਸ਼ਿਸ਼ ਨਾ ਤੇ ਸਤਿਗੁਰੂ ਪ੍ਰਤਾਪ ਸਿੰਘ ਦੀ ਬਖਸ਼ਿਸ਼ ਨਾ ਅੱਜ ਤੱਕ ਇਹ ਟਾਈਮ ਨਹੀਂ ਆਇਆ ਕਿ ਕਿਸੇ ਕਾਗਜ਼ ਦੇ ਉੱਤੇ ਕੋਈ ਪੰਕਤੀ ਨੋਟ ਕਰਕੇ ਰੱਖੀ ਹੋਵੇ ਕਿਉਂ ਕਿ ਬਾਣੀ ਕੰਠ ਤੇ ਪੈਸਾ ਗੰਠ ਮਿਹਨਤ ਕਰਿਆ ਕਰੋ ਇਹ ਕੋਈ ਮਾਮੂਲੀ ਚੀਜ਼ ਨਹੀਂ ਦੂਸਰਿਆਂ ਕੋਰਸਾਂ ਦੀਆਂ ਬੜੀਆਂ ਬੜੇ ਰੱਟੇ ਲੱਗਦੇ ਰਾਤ ਦਿਨ ਪੜ੍ਹਾਈ ਹੁੰਦੀ ਹੈ ਔਰ ਟਿਊਸ਼ਨਾਂ ਰੱਖ ਰੱਖ ਕੇ ਕਿਸ ਕਰਕੇ ਕਿ ਪਾਉਂਡ ਕਮਾਉਣੇ ਐ ਇਹ ਪਾਉਂਡ ਕਿਸੇ ਦੇ ਨਾਲ ਨਹੀਂ ਜਾਣੇ ਨਾਲ ਜਾਏਗਾ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨੂਆ ਨਾਮ ਤੇਰੇ ਸੰਗ ਸਾਈ ਉਥੇ ਗੁਰਵਾਣੀ ਕੰਮ ਆਏਗੀ ਨਾਮ ਕੰਮ ਆਏਗਾ ਮਾਈਆਂ ਦੀ ਡਿਊਟੀ ਪਹਿਲੀ ਆ ਉਹ ਸਤਿਗੁਰੂ ਪ੍ਰਤਾਪ ਸਿੰਘ ਦੇ ਇੱਕ ਬਚਨਾਂ 'ਚ ਆਉਂਦਾ ਕਿ ਉਹ ਕਿ ਬਹੁਤਿਆਂ ਨੇ ਹਿਟਲਰ ਦੇ ਵੇਲੇ ਕਿਸੇ ਨੇ ਕਿਹਾ ਵੀ ਇਹ ਜਿਹੜੀਆਂ ਔਰਤਾਂ ਐ ਲੇਡੀਜ਼ ਐ ਇਹਨਾਂ ਨੂੰ ਨਾ ਕਾਰਖਾਨਿਆਂ ਦੇ ਵਿੱਚ ਲਜਾਓ ਜਾਂ ਇਹਨਾਂ ਨੂੰ ਕੁਝ ਕਰੋ ਤੇ ਇਹ ਸਤਿਗੁਰੂ ਪ੍ਰਤਾਪ ਸਿੰਘ ਦੀ ਟੇਪ ਮੇਰੇ ਪਾਸ ਆ ਉਹ ਕਹਿੰਦਾ ਕਿ ਬਿਲਕੁਲ ਕੋਈ ਲੋੜ ਨਹੀਂ ਇਹ ਕੋਈ ਥੋੜੀ ਡਿਊਟੀ ਕੇ ਬੱਚੇ ਪਾਲ ਕੇ ਔਰ ਬੱਚਿਆਂ ਨੂੰ ਨਾ ਕਿ ਇਨਸਾਨ ਬਣਾਉਣ ਔਰ ਦੇਸ਼ ਭਗਤ ਬਣਾਉਣ ਇਹ ਜੋ ਕੁਝ ਅਸੀਂ ਮਿਸ਼ਨ ਕਰ ਰਹੇ ਹਾਂ ਚਾਹੇ ਗਲਤ ਕਰ ਰਹੇ ਹਾਂ ਚਾਹੇ ਸਹੀ ਕਰ ਰਹੇ ਹਾਂ ਇਹ ਮਾਈਆਂ ਦੀ ਡਿਊਟੀ ਕੇ ਉਸ ਤਰ੍ਹਾਂ ਬੱਚਿਆਂ ਨੂੰ ਇਸ ਤਰ੍ਹਾਂ ਬਣਾਉਣ ਮਾਈਆਂ ਦਾ ਨੇਰੇ ਨਹੀਂ ਭਈ ਬਾਜ਼ਾਰ ਗਏ ਤੇ ਬੱਚਾ ਨਾ ਕੀ ਜਿਹਦੇ ਪੈ ਗਿਆ ਉਹਨੂੰ ਹੋਰ ਖਿਲਾਉਣਾ ਲਿਆ ਤਾਂ ਉਹਨੂੰ ਹੋਰ ਖਿਲਾਉਣਾ ਲਿਆ ਤਾਂ ਘਰ ਨਾ ਕੀ ਭਾਵੇਂ ਪੈਰ ਰੱਖਣ ਨੂੰ ਥਾਂ ਨਾ ਹੋਵੇ ਤੇ ਇਹਨੇ ਖਿਲਾਉਣੇ ਲਿਆ ਕੇ ਜਮਾ ਕੀਤੇ ਹੋਣ ਇਹ ਨਹੀਂ ਲਾਡ ਮਾਈਆਂ ਦਾ ਮਾਈਆਂ ਉਹਨਾਂ ਨੂੰ ਮਨੁੱਖ ਬਣਾਉਣ ਉਹਨਾਂ ਨੂੰ ਗੁਰਸਿੱਖ ਬਣਾਉਣ ਮੈਂ ਤੇ ਤੁਹਾਡੇ ਸਾਧ ਸੰਗਤ ਦੇ ਚਰਨਾਂ ਦੀ ਖਾਕ ਹਾਂ ਮੈਨੂੰ ਤੁਸੀਂ ਜਿਵੇਂ ਹੁਕਮ ਕਰੋਗੇ ਸੈਕਟਰੀ ਸਾਹਿਬ ਜੀ ਨੇ ਪ੍ਰਧਾਨ ਜੀ ਨੇ ਜਾਂ ਜਿਸ ਤਰ੍ਹਾਂ ਮੈਨੂੰ ਹੁਕਮ ਕੀਤਾ ਬਾਣੀ ਪੜ੍ਹੀਏ ਟਾਈਮ ਕੱਢੀਏ ਇਹ ਟਾਈਮ ਉਸ ਵੇਲੇ ਸਾਡਾ ਪਤਾ ਲੱਗਣਾ ਮਹਾਰਾਜ ਕਹਿੰਦੇ ਹਨ ਕਹਿੰਦੇ ਹਨ ਆਏ ਪਰੇ ਧਰਮ ਰਾਏ ਕੇ ਤੇ ਵਿੱਚੇ ਧੂਮਾ ਧਾਮ ਉਹ ਪੁੱਛਣਾ ਨਹੀਂ ਉਹਨੇ ਮਰਨ ਦਾ ਮੂਰਤ ਪੁੱਛਿਆ ਤੇ ਪੁੱਛੀ ਥਿਤ ਵਾਰ ਉਹਨੇ ਲੈ ਕੇ ਤੋਰੀ ਪੈਣਾ ਉਹਨੀ ਤਕੜੇ ਪਾਏ ਹੱਥ ਭੇਤ ਚੇਤ ਹਰ ਕਿਸੇ ਨਾ ਮਿਲਿਓ ਉਹਨੀ ਤਕੜੇ ਪਾਏ ਹੱਥ ਉਹ ਤਕੜਾ ਹੱਥ ਉੱਥੇ ਪੈ ਜਾਣਾ ਇਸ ਤੇ ਸਾਡਾ ਇਹ ਟਾਈਮ ਲੰਘ ਰਿਹਾ ਅਸੀਂ ਜਾਗੀਏ ਸਤਿਗੁਰੂ ਪਰ ਜਗਜੀਤ ਸਿੰਘ ਜੀ ਹੁਕਮ ਦੇ ਰਿਹਾ ਕਿ ਭਿਆਨਕ ਸਮਾਂ ਆ ਰਿਹਾ ਪੈਰੋ ਪੈਰ ਆ ਰਿਹਾ ਤੁਹਾਨੂੰ ਵੀ ਦਿਸਦਾ ਮਗਰ ਅਸੀਂ ਤਕੜੇ ਹੋਈਏ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਸਭਿਅਤਾ ਸਿਖਾਈਏ ਆਪਣੀ ਬੋਲੀ ਸਿਖਾਈਏ ਤਾਂ ਸ਼ਬਦ ਦੀਆਂ ਤੁਕਾਂ ਪੜ੍ਹ ਕੇ ਤਾਂ ਮੈਂ ਖੇਮਾ ਮੰਗਦਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਨ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਗ ਨਾਮ ਲਾਗ ਭਉ ਜਲ ਤਨ ਕੇ ਜਨਮ ਮਿਰਥਾ ਜਾਤ ਰੰਗ ਮਾਇਆ ਕੀ ਜਪ ਤਪ ਸੰਜਮ ਧਰਮ ਮਨੁੱਖ ਦੇ ਬਹੁਤ ਉੱਤਮ ਕਰਮਾਂ ਨਾਲ ਮਿਲੀ ਹੈ ਤੇ ਪਰ ਇਹ ਮਾਤਾ ਦੇ ਜਿਨ੍ਹਾਂ ਜਿਹੜੀਆਂ ਮਾਤਾ ਨੇ ਬਾਲਮੀਕ ਦੀ ਮਾਤਾ ਨੇ ਕਹਿੰਦੇ ਹਨ ਵੈਸ਼ਨੋ ਕੀ ਕੂਕਰ ਭਲੀ ਵੈਸ਼ਨੋ ਕੀ ਕੂਕਰ ਭਲੀ ਜਿਹੜੀ ਗੁਰਮੁਖ ਮਾਤਾ ਉਹ ਜਿਹੜੀ ਗੁਰਮੁਖ ਬੰਦਾ ਨਾ ਉਹਦੀ ਕੁੱਤੀ ਭਲੀ ਹੈ ਤੇ ਕਹਿੰਦੇ ਸਾਖਤ ਕੀ ਬੁਰੀ ਮਾਂ ਹੈ ਕਿਸ ਤਰ੍ਹਾਂ ਕਹਿੰਦੇ ਉਹ ਸੁਨੇ ਹਰ ਨਾਮ ਜਸ ਤੋ ਪਾਪ ਬਜ਼ਾਹਣ ਜਾਏ ਇਸ ਕਰਕੇ ਮਾਤਾ ਅੱਗੇ ਮੈਂ ਅਰਜ਼ ਕਰਾਂਗਾ ਬੀਬੀਆਂ ਅੱਗੇ ਮੇਰੀਆਂ ਭੁੱਲਾਂ ਖਿਮਾ ਕਰਿਓ ਮਗਰ ਜਿਨ੍ਹਾਂ ਮਾਤਾ ਦੇ ਅਸੀਂ ਮਾਤਾ ਜੀਵਨ ਕੌਰ ਮਾਤਾ ਭਵਿੰਦਰ ਕੌਰ ਮਾਤਾ ਰਜਿੰਦਰ ਕੌਰ ਮਾਤਾ ਚੰਦ ਕੌਰ ਇਹਨਾਂ ਦੇ ਅਸੀਂ ਪ੍ਰਸੰਗ ਇਹ ਤਾਂ ਹੀ ਫਲੀ ਭੂਤ ਹੋ ਸਕਦੇ ਤਾਂ ਹੀ ਸਾਡੇ ਤੇ ਉਹ ਮਾਤਾ ਖੁਸ਼ ਹੋਣਗੀਆਂ ਕਿ ਅਸੀਂ ਪਹਿਲੇ ਨੰਬਰ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਈਏ ਸਤਿ ਸ੍ਰੀ ਅਕਾਲ